ਅਹਿਸਾਨਮੰਦ ਉਹਨਾਂ ਪਲਾਂ ਲਈ ਮੈਂ ਤੇਰੀ ਅਹਿਸਾਨਮੰਦ ਹਾਂ ਉਹਨਾਂ ਪਲਾਂ ਲਈ ਮੈਂ ਤੇਰੀ ਅਹਿਸਾਨਮੰਦ ਹਾਂ ਜਿਹੜੇ ਪਲਾਂ ਵਿੱਚ ਤੂੰ ਮੇਰੇ ਨਾਲ ਤੁਰਿਆ ਜਿਹੜੇ ਪਲਾਂ ਵਿੱਚ ਤੂੰ ਮੇਰੇ ਨਾਲ ਤੁਰਿਆ ਸਾਥੀ ਵਾਂਗ ਹਰ ਕਦਮ ਤੇ ਆਪਣੇ ਤਨ ਮਨ ਤਨ ਨਾਲ ਸਾਥ ਦਿੱਤਾ ਇੱਕ ਸਾਥੀ ਵਾਂਗ ਹਰ ਕਦਮ 'ਤੇ ਆਪਣੇ ਤਨ ਮਨ ਧਨ ਨਾਲ ਸਾਥ ਦਿੱਤਾ ਆ ਅੜਿਆ ਅਗਲੇ ਕਦਮ ਹੋਰ ਤੁਰੀਏ ਆ ਅੜਿਆ ਅਗਲੇ ਕਦਮ ਹੋਰ ਤੁਰੀਏ ਤੇ ਸਾਹਾਂ ਦੀਆਂ ਚੱਲ ਰਹੀਆਂ ਤੰਦਾਂ ਤੀਕ ਤੁਰਦੇ ਰਹੀਏ ਤੁਰਦੇ ਰਹੀਏ ਤੇ ਸਾਹਾਂ ਦੀਆਂ ਚੱਲ ਰਹੀਆਂ ਤੰਦਾਂ ਤੀਕ ਤੁਰਦੇ ਰਹੀਏ ਤੁਰਦੇ ਰਹੀਏ ਮੇਰੀ ਆਤਮਾ ਨੂੰ ਤ੍ਰਿਪਤੀ ਤੱਕ ਪਹੁੰਚਾਉਣ ਦੇ ਤੇਰੇ ਯਤਨਾਂ ਪ੍ਰਤੀ ਮੇਰੀ ਆਤਮਾ ਨੂੰ ਤ੍ਰਿਪਤੀ ਤੱਕ ਪਹੁੰਚਾਉਣ ਦੇ ਤੇਰੇ ਯਤਨਾਂ ਪ੍ਰਤੀ ਦਿੱਤੀਆਂ ਮੇਰੀਆਂ ਦੁਆਵਾਂ ਪਰਛਾਵੇਂ ਵਾਂਗ ਸਦਾ ਤੇਰੇ ਨਾਲ ਹੀ ਰਹਿਣਗੀਆਂ ਸਦਾ ਤੇਰੇ ਨਾਲ ਹੀ ਰਹਿਣਗੀਆਂ